ਕੱਲਰ ਕੇਰੀ ਛਪੜੀ ਆਏ ਉਲਥੇ ਹੰਝ ਚਿੰਜੂ ਬੋੜ ਨਾ ਪੀਵੇਂ ਉਡਣ ਸੰਧੀ ਡੰਜ ਆ ਜਿਹੜੀ ਕੱਲਰ ਪੀਵੇਂ ਬੋੜ ਨਾ ਪੀਵੇਂ ਚਿੰਜੂ ਬੋੜ ਨਾ ਪੀਵੇਂ ਉਡਣ ਸੇਤੀ ਡੰਜ ਉਡਣ ਸੰਧੀ ਡੰਜ ਹਾਂ ਉਜੜ ਉਡਣ ਦੀ ਸੰਧੀ ਡੰਜ ਇਹ ਜਿਹੜਾ ਕੱਲਰ ਕੇਰੀ ਛਪੜੀ ਹੈ ਇਹ ਕਿਤਾਬਾਂ ਲਿਖਣ ਵਾਲੇ ਨੇ ਇਹ ਵੀ ਹੈਗੇ ਨੇ ਕਿਤਾਬਾਂ ਲਿਖਣ ਵਾਲੇ ਛੋੜਾ ਜਿਹਾ ਗਿਆਨ ਹੁੰਦਾ ਜਿੱਤੇ ਕਲਰ ਵਾਲੀ ਛਪੜੀ ਹੁੰਦੀ ਆ ਨਾ ਉਹ ਪਾਣੀ ਕਲਰ ਦਾ ਵੀ ਕੱਪੜੇ ਧੋਣ ਵਾਲਾ ਹੁੰਦਾ ਕਲਰ ਨਾਲ ਉਹ ਕੱਪੜੇ ਧੋਂਦੇ ਨੇ ਕਲਰ ਦਾ ਜਿਹੜਾ ਛਪੜੀ ਦਾ ਪਾਣੀ ਆ ਆਮ ਕੱਪੜਿਆਂ ਦੀ ਮੈਲ ਲਾਉਂਦਾ ਉਹ ਕਲਰ ਮੈਲ ਲਾਉਂਦਾ ਹੁੰਦਾ ਕਿ ਕਲਰ ਵਾਲੇ ਲੋਕ ਧੋਦੇ ਸੀ ਕੱਪੜੇ ਥੋੜਾ ਜਿਹਾ ਗਿਆਨ ਜ਼ਰੂਰ ਹੁੰਦਾ ਫਿਰ ਇੱਕ ਆਦਮੀ ਕੋਲ ਕਲਰ ਕਿਹੜੀ ਛਪੜੀ ਆਇਲ ਤੇ ਹੰਸ ਉਤੇ ਆ ਕੇ ਹੰਸ ਬਹਿ ਗਿਆ ਉਹਦੇ ਕੋਲ ਉਹ ਆਪਣਾ ਕੋਈ ਪ੍ਰਵਚਨ ਕਰ ਰਿਹਾ ਸੀ ਸਾਧੂ ਕਲਰ ਕਰੀ ਛਪੜੀ ਨਾ ਗਿਆਨ ਸੀ ਉਹ ਉਹਨੂੰ ਦੇਖਦਾ ਵੀ ਬੋਲਦਾ ਕਿੱਥੇ ਸੰਤ ਇਹ ਹੰਸ ਤਾਂ ਉਹਦੀ ਟੈਸਟ ਲੈ ਰਿਹਾ ਵੀ ਬੋਲਦਾ ਕਿੰਨਾ ਕੁ ਪਾਣੀ ਹੈ ਛਪੜੀ 'ਚ ਆਇਓ ਲੱਥੇ ਹੰਜ ਚਿੰਜੂ ਬੋੜਨ ਨਾ ਪੀਵੇ ਸੁਝ ਤਾਂ ਬੋਲਦੇ ਨੇ ਧਿਆਨ ਤਾਂ ਦਿੰਦੇ ਨੇ ਗੱਲ 'ਚ ਵੀ ਕਿੱਥੇ ਤੱਕ ਇਹਦਾ ਗਿਆਨ ਹੈ ਪੀਂਦੇ ਨਹੀਂ ਉਹ ਪੀਣਾ ਕੀ ਹੈ ਉਹਨਾਂ ਉਹ ਤਾਂ ਪਹਿਲਾਂ ਹੀ ਜ਼ਿਆਦਾ ਉਹਨਾਂ ਦੇ ਮਤਲਬ ਦਾ ਹੀ ਨਹੀਂ ਉੱਡਣ ਸੰਧੀ ਡੱਜ ਆ ਉਹ ਤਾਂ ਉੱਠਣ ਦੀ ਗੱਲ ਕਰਦਾ ਨਾ ਵੀ ਇਹ ਤਾਂ ਬਸ ਦੇਖ ਲਿਆ ਹੁਣ ਚਲੀਏ ਵਿਚਾਲੇ ਛੱਡ ਕੇ ਜਾਂਦੇ ਨਹੀਂ ਹੁੰਦੇ ਸਿਆਣੇ ਕਥਾ ਨੂੰ ਵਿਚਾਲੇ ਨਹੀਂ ਛੱਡ ਕੇ ਉੱਠਦੇ ਹੁੰਦੇ ਚਾਹੇ ਪਤਾ ਵੀ ਹੋਵੇ ਉਹ ਕਹਿੰਦਾ ਵੀ ਹੁਣ ਵਿਚਾਲੇ ਜਾਣਾ ਯੋਗ ਨਹੀਂ ਹੈਗਾ ਠੀਕ ਨਹੀਂ ਫਿਰ ਅਗਲੇ ਦੀ ਬੇਇੱਜ਼ਤੀ ਹੈ ਬੋਲਣ ਬੇਇੱਜ਼ਤੀ ਵੀ ਨਹੀਂ ਚੰਗਾ ਵੀ ਨਹੀਂ ਹੁੰਦਾ ਲੱਗਦਾ ਇਹ ਇੱਕ ਪਰੰਪਰਾ ਰੱਖਦੇ ਨੇ ਵੀ ਵਿਚਾਲੇ ਨਹੀਂ ਕਥਾ ਦੇ ਉੱਠੀ ਦਾ ਹੁੰਦਾ ਜਦ ਉਹ ਕਰਦੇ ਨੇ ਫਿਰ ਲੋਕ ਉੱਠਣ ਲੱਗ ਜਾਂਦੇ ਉਹ ਕਹਿੰਦੇ ਜੇ ਨਹੀਂ ਵੀ ਚੰਗੀ ਲੱਗਦੀ ਤਾਂ ਗੱਲ ਸਾਡੀ ਸੁਣ ਲਈ ਦੀ ਹੁੰਦੀ ਤੁਸੀਂ ਆਪਣਾ ਫੈਸਲਾ ਬਾਅਦ ਕਰ ਲਓ ਕੋਈ ਜ਼ਰੂਰੀ ਹੈ ਸਾਰੀ ਗੱਲ ਸੁਣ ਕੇ ਤੁਹਾਨੂੰ ਪਤਾ ਲੱਗਦਾ ਕਹਿਣ ਵਾਲਾ ਕੀ ਕਹਿ ਰਿਹਾ ਸੀ ਜੇ ਵਿਚਾਲੇ ਤੇ ਥੋੜੀ ਜਿਹੀ ਸੁਣ ਲਓ ਉੱਤੇ ਖਬਰ ਕੀ ਕਹਿ ਰਿਹਾ ਸੀ ਅੱਗੇ ਪਿੱਛੇ ਕੀ ਕਿਹਾ ਪੂਰੀ ਗੱਲ ਜੋ ਦੀ ਚੋਂ ਰਿਜ਼ਲਟ ਨਿਕਲੂਗਾ ਕੀ ਕਹਿਣਾ ਚਾਹੁੰਦਾ ਜੇ ਤੂੰ ਦੋ ਚਾਰ ਲਫ਼ਜ਼ ਸੁਣ ਕੇ ਉਹਦੇ ਅੱਜ ਮੈਂ ਉਹ ਦੇਖਿਆ ਨੇ ਦੋ ਚਾਰ ਲਾਵਰ ਲੈ ਕੇ ਉਹਦੇ ਰੇਡੀਓ ਤੇ ਲੋੜਾ ਪਾ ਦਿੰਦੇ ਉਹ ਅੱਗੇ ਪਿੱਛੇ ਕੀ ਗਿਆ ਸਾਰਾ ਦੇਖੋ ਨਾ ਫਿਰ ਪਤਾ ਲੱਗਦਾ ਉਹਨਾਂ ਨੂੰ ਪਤਾ ਹੈ ਜਿਹੜੇ ਲੋਕ ਸ਼ਰਾਰਤੀ ਨੇ ਉਹ ਇਦਾਂ ਹੀ ਕਰਦੇ ਹੁੰਦੇ ਨੇ ਹਾਂਜੀ ਜੁੱਟ ਜੀ ਬੋਲਣਾ ਨਾ ਪੀ ਬਣ ਪੀਂਦੇ ਨਹੀਂ ਧਿਆਨ ਨਾਲ ਸੁਣਦੇ ਜ਼ਰੂਰ ਨੇ ਅੰਦਰ ਵੀ ਵਿਚਾਰਦੇ ਵੀ ਨਾ ਗੱਲ ਨੂੰ ਉਹਦੀ ਨੂੰ ਕਹੀ ਹੋਈ ਉੱਡਣ ਛੇਤੀ ਡੰਜ ਉਹਦਾ ਕਹਿੰਦਾ ਵੀ ਚਲੋ ਉੱਡਣ ਸੰਧੀ ਡੰਜ ਹਾਂ ਉੱਠਣਾ ਚਾਹੁੰਦੇ ਨੇ ਸੰਧੀ ਡੰਜ ਛੇਤੀ ਪਰ ਉੱਠਦੇ ਨਹੀਂ